ਆਨੰਦ ਸਰੋਂ ਬੜ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ ਹੈ ਬੜ ਭਾਗਿਓ ਜਿਹੜੇ ਸੁਣਨ ਵਾਲੇ ਨੇ ਆਨੰਦ ਇਹ ਬਾਣੀ ਨੂੰ ਬੜ ਭਾਗੀ ਨੇ ਜੇ ਕੋਈ ਬੈਠ ਕੇ ਧਿਆਨ ਨਾਲ ਬਾਣੀ ਸੁਣਵੇ ਤਾਂ ਇਹ ਵੱਡੇ ਭਾਗ ਕਰਕੇ ਸੁਣੀ ਜਾ ਸਕਦੀ ਹੈ ਇਹ ਜਿਹਾ ਗਿਆਨ ਸੁਣਨ ਨੂੰ ਮਿਲ ਜਵੇ ਬੜ ਭਾਗੀ ਹੋ ਜਾਂਦੀ ਹੈ ਆਨੰਦ ਸੁਣੋ ਬੜ ਭਾਗੀ ਹੋ ਸੁਣਨ ਵਾਲਿਆਂ ਨੂੰ ਭਾਗੀ ਕੇ ਇਹਦੇ ਨਾਲ ਸਗਲ ਮਨੋਰਥ ਪੂਰੇ ਹੋ ਜਾਂਦੇ ਜੇ ਕੋਈ ਧਿਆਨ ਨਾਲ ਸੁਣ ਲਵੇ ਨਾ ਤਾਂ ਸੁਣੋ ਪਰ ਭਾਗੀਓ ਸਗਲ ਮਨੋਰਥ ਪੂਰੇ ਸਗਲ ਮਨੋਰਥ ਪੂਰੇ ਬਾਕੀ ਸੰਸਾਰ ਚ ਰਹਿ ਗਿਆ ਕਰਨ ਜਿਹਦੇ ਸਗਲ ਮਨੋਰਥ ਪੂਰੇ ਹੋ ਗਏ ਬਾਕੀ ਕੀ ਰਹਿ ਗਿਆ ਕਰਨ ਕੋ ਬਚਿਆ ਹੈ ਇਹ ਗੱਲ ਸੁਣੀ ਕਿਨੇ ਸਮਝੀ ਕਿਨੇ ਪ੍ਰਚਾਰ ਕਿਨੇ ਕੀਤਾ ਇਸ ਗੱਲ ਦਾ ਉਹ ਇਹ ਤਾਂ ਛੇਤੀ ਛੇਤੀ ਪੜ ਕੇ ਜਿਹੜੇ ਮਨੋਰਥ ਸਾਡੇ ਉੱਥੇ ਨੂੰ ਭਜਦੇ ਨੇ ਵੀ ਚਲੋ ਪੂਰੇ ਕਰੀਏ ਕੰਮ ਇਹਦੇ ਤੇ ਵਿਸ਼ਵਾਸ ਨਹੀਂ ਵੀ ਮਨੋਰਥ ਪੂਰੇ ਇਹਦੇ ਹੋ ਜਾਣਗੇ ਵਿਚਾਲੇ ਉੱਠ ਕੇ ਭਜ ਜਾਂਦੇ ਨੇ ਉੱਥੇ ਉਹਨਾਂ ਦੇ ਮਨੋਰਥ ਪੂਰੇ ਕਿਤੋਂ ਹੋਣੇ ਨੇ ਮਨੋਰਥ ਕੀ ਹੈ ਜੋ ਆਇਆ ਹੈ ਕਲੈਣ ਕੰਮ ਕਰ ਲੋ ਜੇ ਪੂਰਾ ਹੋ ਜਾ ਸਗਲ ਮਨੋਰਥ ਪੂਰੇ ਹੀ ਨੇ ਜਿਹੜਾ ਲਾਹਾ ਲੈਣ ਆਇਆ ਉਹ ਲਾਹਾ ਜੇ ਮਿਲ ਜਾਏ ਸਗਲ ਮਨੋਰਥ ਪੂਰੇ ਹੀ ਨੇ ਬਾਕੀ ਉਹ ਮਨੋਰਥ ਰਹੇ ਨਹੀਂ ਜਾਂਦਾ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਪ੍ਰਾਪਤੀ ਕਾਦੀ ਹੈ ਪਾਰ ਬ੍ਰਹਮ ਪ੍ਰਭ ਦੀ ਪ੍ਰਾਪਤੀ ਹੈ ਉਦੋਂ ਕੋ ਬੜੀ ਚੀਜ਼ ਹੈ ਪਾਰ ਬ੍ਰਹਮ ਪ੍ਰਭ ਦੀ ਪ੍ਰਾਪਤੀ ਹੈ ਪਾਰ ਬ੍ਰਹਮ ਹੈ ਜਿਹੜਾ ਪਰਮੇਸ਼ਰ ਹੈ ਉਹਦੀ ਪ੍ਰਾਪਤੀ ਹੈ ਫਿਰ ਉਹ ਤੋਂ ਉਹਦੇ ਉਹਦੇ ਕੋਲ ਕੀ ਦੀ ਹੈ ਉਹਦੇ ਕੋਲ ਕੀ ਦੀ ਪਾਰ ਬ੍ਰਹਮ ਪ੍ਰਭ ਆਪਣੀ ਗੱਲ ਦੱਸਦੇ ਨੇ ਮੇਰੇ ਨਾਲ ਤਾਂ ਇਹ ਗੱਲ ਹੋਈ ਆਪਣੀ ਹੱਡ ਬੀਤੀ ਦੀ ਗੱਲ ਐ ਸੱਚੇ 'ਚ ਆ ਕੇ ਦਸੀ ਕਿਹਨੇ ਪਾਇਆ ਜੇ ਆਪ ਪਾਇਆ ਤਾਂ ਹੀ ਕਹਿ ਸਕਦੇ ਨੇ ਗੱਲ ਇਹ ਗੱਲ ਤਾਂ ਲਿਖ ਸਕਦੇ ਨੇ ਜੇ ਆਪ ਪਾਇਆ ਗੁਰਬਾਣੀ ਸੁਣ ਕੇ ਪਾਰ ਬ੍ਰਹਮ ਪਾਇਆ ਉਤਰੇ ਸਗਲ ਵਿਸੂਰੇ ਵਸੂਰੇ ਸਾਰੀਆਂ ਚਿੰਤਾਵਾਂ ਦੂਰ ਹੋ ਗਈਆਂ ਵਿਸੂਰੇ ਹੁੰਦੇ ਨੇ ਮਾਇਆ ਦੀਆਂ ਜਿਹੜੀਆਂ ਚਿੰਤਾਵਾਂ ਨੇ ਸਾਨੂੰ ਕੰਮ ਵਿਗੜੇ ਹੋਏ ਉਹ ਸਾਰੇ ਉਤਰ ਗਏ ਕੋਈ ਵਿਗੜਦਾ ਹੀ ਨਹੀਂ ਕੰਮ ਜਿਹੜਾ ਵਿਗੜਦਾ ਵਿਗੜਦਾ ਰਹੇ ਅਸਲ ਜੇ ਜੇ ਹੁਕਮ ਹੈ ਤਾਂ ਵਿਗੜ ਜਾਣਾ ਜਿਹੜਾ ਵਿਗੜਦਾ ਨੂੰ ਕੋਈ ਰੋਕ ਨਹੀਂ ਸਕਦਾ ਜਿਹੜਾ ਨਹੀਂ ਵਿਗੜਦਾ ਨੂੰ ਕੋਈ ਵਿਗੜਾ ਨਹੀਂ ਸਕਦਾ ਅਲਾ ਉਤਰ ਗਏ ਪਾਣਾ ਮੰਨ ਲੈਂਦਾ ਉਹ ਪਾਣਾ ਮੰਨ ਲੈਂਦਾ ਸਗਲ ਬਸੂਰੇ ਉਤਰ ਜਾਂਦੇ ਨੇ ਦੁੱਖ ਰੋਗ ਸੰਤਾਪੇ ਉਤਰੇ ਦੁੱਖ ਰੋਗ ਸੰਤਾਪ ਉਤਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਆ ਦੁਖ ਰੋਗ ਉਤਰ ਗਏ ਦੁਖ ਰੋਗ ਕਿਹੜੇ ਨੇ ਅੰਦਰਲੇ ਜਿਹੜੇ ਨੇ ਔਗਣ ਇਹ ਦੁਖ ਰੋਗ ਨੇ ਬਾਹਰਲੇ ਦੁਖ ਰੋਗ ਦੀ ਉਤਰਦੇ ਹੁੰਦੇ ਸਰੀਰ ਦਾ ਕੀ ਮਤਲਬ ਉਤਰਨਾ ਆਤਮਾ ਦੇ ਜਿਹੜੇ ਦੁਖ ਰੋਗ ਨੇ ਉਤਰ ਗਏ ਦਸੂਰੇ ਸੀ ਜਿਹੜੇ ਆਹੋ ਆਤਮਾ ਦੇ ਦੁਖ ਰੋਗ ਆਤਮਾ ਨੂੰ ਬਿਮਾਰੀਆਂ ਨਹੀਂ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੇ ਕਹਿੰਦੇ ਨੇ ਜਿਸ ਤਨ ਬਾਣੀ ਬਿਸਰ ਜਾਏ ਜੋ ਪੱਕਾ ਰੋਗੀ ਬਣਿਆ ਹੈ ਪੱਕਾ ਰੋਗੀ ਸੀ ਜਿਹੜਾ ਉਹ ਠੀਕ ਹੋ ਗਿਆ ਤੰਦਰੁਸਤ ਹੋ ਗਿਆ ਪਰ ਪਰ ਪਾਇਆ ਪੱਕਾ ਰੋਗ ਠੀਕ ਹੋ ਗਿਆ ਇਹ ਪ੍ਰਾਪਤੀ ਇਹ ਪ੍ਰਾਪਤੀ ਹੈ ਜੇ ਪੱਕਾ ਰੋਗੀ ਸੀ ਬਿਲਾ ਰਿਹਾ ਸੀ ਬਿਲਾ ਰਿਹਾ ਸੀ ਉਹ ਠੀਕ ਹੋ ਗਿਆ ਉਹਦਾ ਪੱਕਾ ਹੀ ਰੋਗੀ ਹੋ ਗਿਆ ਸੀ ਹਰੇਕ ਜਨਮ 'ਚ ਉਹੀ ਰੋਗ ਚੱਪੜ ਜਾਂਦਾ ਸੀ ਆ ਕੇ ਜਾਂਦਾ ਨਹੀਂ ਸੀ ਰੋਗ ਹੋਵੇ ਦੀਰਘ ਰੋਗ ਹੈ ਪੁਰਾਣਾ ਰੋਗ ਹੈ ਹਰ ਜਨਮ 'ਚ ਰਹਿੰਦਾ ਵੀ ਉਤਰ ਗਿਆ ਜਨਮ ਜਨਮ ਇਸ ਮਨ ਕੋ ਮਨ ਲਾਗੀ ਸਾਰੀ ਉਤਰ ਗਈ ਕਾਲਾ ਹੋਇਆ ਸਿਆਲ ਉਤਰਦਾ ਨਹੀਂ ਸੀ ਜਿਹੜਾ ਹੈ ਇਹਨੇ ਤੀਰਥ ਹੁੰਦਾ ਸੀ ਉਹ ਚਿੰਤਾ ਸੀ ਵੀ ਕਿਵੇਂ ਉਤਰੂ ਸਾਰੇ ਉਹ ਬਸੂਰੇ ਉਤਰ ਗਏ ਜਿਹੜੇ ਦੂਏ ਧਰਮ ਚੋਂ ਚੀਜ਼ ਨਹੀਂ ਬਣੀ ਚਿੰਤਾ ਸੀ ਉਹ ਸਾਰਾ ਠੀਕ ਹੋ ਗਿਆ ਜਿਹੜੇ ਬਹੁਤ ਅਕੀਨ ਬਦਲੇ ਤੇ ਦਵਾਈ ਬਿਮਾਰੀ ਠੀਕ ਨਹੀਂ ਸੀ ਠੀਕ ਹੋ ਗਈ ਉਹ ਸਾਰੀ ਚਿੰਤਾ ਦੂਰ ਹੋ ਗਈ ਜਿੰਨੇ ਅਗੀ ਬਦਲੇ ਉਹਦੀ ਚਿੰਤਾ ਵਧੀ ਵੀ ਬਿਮਾਰੀ ਨਹੀਂ ਹਟਦੀ ਹੈ ਬਿਮਾਰੀ ਨਹੀਂ ਹਟਦੀ ਜਿਹਨੇ ਡਾਕਟਰ ਬਦਲੇ ਉਹਦੀ ਚਿੰਤਾ ਵਧੀ ਵੀ ਬਿਮਾਰੀ ਤਾਂ ਕੈਸੀ ਬਿਮਾਰੀ ਹੈ ਹਟਦੀ ਉਹਦੀ ਜਾਂ ਉਹ ਹਟ ਗਈ ਉਹ ਸਾਰੀਆਂ ਚਿੰਤਾਵਾਂ ਦੂਰ ਹੋ ਗਈ ਹਟਦੀ ਬਿਮਾਰੀ ਉਹਦੀ ਹੈ ਜਿਹਨੂੰ ਬਿਮਾਰੀ ਦੀ ਚਿੰਤਾ ਹੋਵੇ ਲੱਗਿਆ ਰਹੇ ਜਿਹੜਾ ਕਹੇ ਆ ਰਹੇ ਨਹੀਂ ਹਟਣਾ ਦੇਖੀ ਜਾਓ ਵੱਡਾ ਦੇ ਨਾਲੇ ਜਾਣ ਦਿਓ ਠੀਕ ਹੈ ਫਿਰ ਤਾਂ ਜਾਊ ਇਹ ਨਾਲ ਉਹ ਇਲਾਜ ਨਹੀਂ ਕਰਦਾ ਜਿਹਨੂੰ ਚਿੰਤਾ ਬਿਮਾਰੀ ਦੀ ਹੈ ਇਲਾਜ ਉਹ ਕਰਦਾ ਚਿੰਤਾ ਨਹੀਂ ਹੈ ਰਾਜ ਨਹੀਂ ਕਰਦਾ ਜੇ ਇਲਾਜ ਹੋ ਜਾਂਦਾ ਉਹ ਜਿਹੜੀ ਚਿੰਤਾ ਬਸੂਰੇ ਸਗਲ ਬਸੂਰੇ ਉਤਰ ਜਾਂਦੇ ਨੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਦੁੱਖ ਰੋਗ ਸੰਤਾਪ ਸੰਤਾਪ ਬਰਨੂ ਸੀ ਹਰ ਵਕਤ ਸਾਰੇ ਉਤਰ ਗਏ ਸੰਤ ਸਾਜਨ ਭੈ ਸਰਸੇ ਸੁਣੇ ਸੱਚੀ ਬਾਣੀ ਇਹ ਸੱਚੀ ਬਾਣੀ ਨਹੀਂ ਹੈ ਗੁਰਬਾਣੀ ਹੈ ਇਹਦੇ ਨਾਲ ਉੱਤਰ ਦੇ ਸਾਰੇ ਦੇ ਉੱਤਰ ਜਾਣ ਸਾਰੇ ਸੁਣਦੇ ਹੀ ਨੇ ਇਹ ਸੱਚੀ ਬਾਣੀ ਨਹੀਂ ਹੈ ਸੱਚੀ ਇਹ ਤਾਂ ਲੱਸੀ ਹੈ ਰੜਕਦੇ ਆ ਸ਼ਾਜ ਵੀ ਸੰਸਾਰ ਇਹ ਤਾਂ ਮੂੰਹ ਆ ਗਿਆ ਬਹੁ ਹੈ ਇਹ ਤਾਂ ਅੱਖਰ ਨੇ ਸੱਚੀ ਬਾਣੀ ਜਾਂ ਸੁਣੀ ਦੂਖਰੂ ਸੰਤਾਪ ਤਾਂ ਉਤਰੇ ਨਾ ਉਹ ਪਾਰ ਬ੍ਰਹਮ ਕੀ ਬਾਣੀ ਹੈ ਉਹ ਸੁਣੀ ਜਿਹੜੀ ਬਿਨਾਂ ਕਰਨਾ ਤੇ ਤਾਂ ਉਤਰੇ ਇਹਦੇ ਨਾਲ ਤਾਂ ਇਹ ਤਾਂ ਫਿਰ ਸਾਰਿਆਂ ਦੇ ਉੱਤਰ ਜਾਣ ਰੋਜ਼ ਸੁਣਦੇ ਹੀ ਨੇ ਇਹ ਨਹੀਂ ਉਤਰਦੇ ਇਹਦਾ ਦੱਸ ਰਹੀ ਹੈ ਸਾਨੂੰ ਵੀ ਉਤਰੇ ਆਉਂਦੇ ਇਹਦਾ ਦੱਸ ਰਹੀ ਹੈ ਵੀ ਉਤਰੇ ਆਉਂਦੇ ਨੇ ਇਹ ਤਾਂ ਦੱਸਿਆ ਦੱਸਿਆ ਹੀ ਆ ਰਸੂਲੀ ਸੱਚੀ ਬਾਣੀ ਸੱਚੀ ਬਾਣੀ ਦਾ ਸੁਣਾ ਉਤਰ ਕੇ ਜੇ ਆਪ ਸੱਚੀ ਹੁੰਦੀ ਫਿਰ ਕਹਿਣ ਦੀ ਕੀ ਲੋੜ ਸੀ ਫਿਰ ਕਹਿਣ ਦੀ ਕੀ ਲੋੜ ਸੀ ਫਿਰ ਤਾਂ ਇਹਦੀ ਸੁਣਨ ਨਾਲ ਉਤਰੇ ਜਾਣੇ ਸੀ ਸੱਚੀ ਬਾਣੀ ਆ ਡਾਇਰੈਕਟ ਜਿਹੜੀ ਪਾਵਰਫੁਲ ਦੀ ਬਾਣੀ ਤੁਰਕੀ ਬਾਣੀ ਸੱਚੀ ਬਾਣੀ ਆ ਉਹ ਚ ਸਾਰੀ ਬਾਣੀ ਚ ਅਮਰਤ ਹੁੰਦਾ ਹੈ ਉਹ ਜਿਹੜਾ ਮੱਖਣ ਮਿਲਦਾ ਨਾ ਪ੍ਰਥਮੇ ਮੱਖਣ ਪਾਛੇ ਦੁੱਧ ਉਹ ਮੱਖਣ ਮਿਲਿਆ ਸਿੱਧਾ ਹੀ ਉੱਥੋਂ ਉਹ ਸੱਚੀ ਉਹ ਰੜਕਣਾ ਨਹੀਂ ਪੈਂਦਾ ਉਹ ਸੱਚੀ ਬਣਦੀ ਹੈ ਇਹ ਤਾਂ ਰੜਕਣਾ ਪੈਂਦਾ ਤਾਂ ਗੁਰਬਾਣੀ ਹੈ ਇਹਨਾਂ ਨੂੰ ਸੱਚੀ ਕਿੱਥੇ ਹੈ ਕਾਗਜ਼ ਐ ਸਿਆਹੀ ਲੱਗੀ ਹੋਈ ਹੈ ਉਹ ਅਖਰਤਾ ਦੇ ਵਿੱਚ ਹੈ ਹੀ ਨਹੀਂ ਉਹ ਅਖਰਤ ਵਿੱਚ ਨਾ ਹੈ ਅਖਰ ਖਰ ਜਾਣਗੇ ਇਹ ਉਪਦੇਸ਼ ਹੈ ਬਾਣੀ ਇਹ ਬਾਣੀ ਉਪਦੇਸ਼ ਹੈ ਇਹ ਤਾਂ ਦੱਸ ਰਹੀ ਹੈ ਵੀ ਐਂ ਕਰ ਲੋ ਐਂ ਹੋ ਜਾਊਗਾ ਐ ਕਰ ਲੋ ਆ ਬਿਮਾਰੀ ਦਾ ਇਲਾਜ ਹੈ ਇਹਦਾ ਪ੍ਰੋਸੀਜਰ ਦੱਸਿਆ ਤੁਹਾਨੂੰ ਇਹਦੇ ਵਿੱਚ ਗਾਂ ਗਿਆਨ ਦਿੱਤਾ ਐਸ ਸਟੇਜ ਦੇ ਵਿੱਚ ਆ ਕੇ ਆ ਫਿਰ ਹੋ ਜੂ ਐਸ ਸਟੇਜ ਦੇ ਵਿੱਚ ਆ ਕੇ ਐ ਹੋ ਜੂ ਇਹ ਤਾਂ ਇਹਦਾ ਗੱਲ ਦੱਸੀ ਇਹਦਾ ਵਿਧੀ ਹੈ ਇਹ ਛੁੱਟਣ ਦੀ ਵਿਧੀ ਹੈ ਉਹ ਦਵਾਈ ਬਣਾਉਣ ਦੀ ਵਿਧੀ ਨਹੀਂ ਹੁੰਦੀ ਦਵਾਈ ਥੋੜੀ ਹੁੰਦੀ ਹੈ ਵਿਧੀ ਵਿਧੀ ਦਵਾਈ ਨਹੀਂ ਹੁੰਦੀ ਵਿਧੀ ਦਵਾਈ ਨਹੀਂ ਹੁੰਦੀ ਇਹ ਵਿਧੀ ਹੈ ਸਿਰਫ ਫਾਰਮੂਲਾ ਹੀ ਹੈ ਫਾਰਮੂਲਾ ਹੈ ਤਾਂ ਗੁਰ ਗੁਰ ਕੀ ਹੁੰਦਾ ਫਾਰਮੂਲਾ ਹੀ ਹੁੰਦਾ ਸੁਣੇ ਸੱਚੀ ਬਾਣੀ ਸੰਤ ਸਾਜਰ ਭੈਸ ਰਸੇ ਪੂਰੇ ਗੁਰ ਤੇ ਜਾਣੀ ਸੰਤ ਸਾਜਰ ਸੀ ਜਿਹੜੇ ਉਹਨਾਂ ਦਾ ਰਸ ਆ ਗਿਆ ਬਾਣੀ ਦਾ ਇਸ ਰਸੇ ਰਾਜ਼ਦਾਰ ਹੋ ਗਏ ਇਹਨੂੰ ਛੋੜ ਲਈ ਰਸ ਭਰ ਗਿਆ ਉਹਦੇ ਚ ਇਸ ਰਸੇ ਪੂਰੇ ਗੁਰਤੇ ਜਾਣੀ ਪੂਰੇ ਗੁਰਤੇ ਗੱਲ ਜਾਣੀ ਹੈ ਕਿ ਸੰਤ ਸਾਜਣ ਸਰਸੇ ਹੋ ਗਏ ਉਹਨਾਂ ਦੇ ਜਾਂ ਰਸ ਹੋਇਆ ਜਾਂ ਦਰਖਤ ਦੇ ਚ ਰਸ ਹੁੰਦਾ ਫਿਰ ਫੁੱਲ ਖਿੜਦੇ ਨੇ ਫੁੱਲ ਖਿੜਦੇ ਨੇ ਫੁੱਲਾਂ 'ਚ ਰਸ ਹੁੰਦਾ ਖਿੜਦੇ ਨੇ ਫਿਰ ਫਲ ਲੱਗਦੇ ਨੇ ਗਿਆਨ ਫਲ ਪਰ ਰਸ ਪਹਿਲਾਂ ਹੋਣਾ ਜ਼ਰੂਰੀ ਹੈ ਦਰਖਤ ਪੂਰਾ ਰਸ ਜਾਂ ਭਰਦਾ ਫਿਰ ਨਵੇਂ ਪੱਤੇ ਫੁੱਟਦੇ ਨੇ ਸੰਤ ਸਾਜਣ ਪਏ ਸਰਸੇ ਪੂਰੇ ਗੁਰ ਤੇ ਜਾਣੀ ਜੇ ਪਹਿਲਾਂ ਹੀ ਮਰਜਾਇਆ ਹੋਵੇ ਪੀਲੇ ਪੱਤੇ ਹੁਣ ਹੋਰ ਪੱਤੇ ਨਹੀਂ ਫੁੱਟਦੇ ਨੇ ਜਿਹੜੇ ਦਰਖਤ ਦੇ ਪੱਤੇ ਪਹਿਲਾਂ ਹੀ ਪੀਲੇ ਹੋਣ ਪਹਿਲੇ ਪੱਤੇ ਪੀਲੇ ਹੁੰਦੇ ਚਲੇ ਜਾਣ ਦੁਬਾਰਾ ਨਾ ਫੁੱਲ ਨਾ ਫਲ ਨਾ ਪੱਤਾ ਫੁੱਟਦਾ ਨਹੀਂ ਹੁੰਦਾ ਨਾ ਦਾੜੀ ਦੁਰਦੀ ਹੁੰਦੀ ਹੈ ਇਹ ਹਾਲਤ ਆਮ ਲੋਕਾਂ ਦੀ ਹੁੰਦੀ ਹੈ ਜੇ ਸਰਸੇ ਹੋਏ ਨੇ ਉਹ ਚੱਲ ਪਿਆ ਪੇੜ ਫਿਰ ਗਾਂ ਦੁਬਾਰਾ ਗਾਂ ਚੱਲ ਪਿਆ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਤੇ ਪਵਿੱਤ ਸਤਗੁਰ ਰਹਾ ਭਰਪੂਰੇ ਹੁਣ ਸੁਣਦੇ ਪਨੀਤ ਨੇ ਕਹਤੇ ਪਵਿੱਤਰ ਨੇ ਬੋਲਣ ਵਾਲੇ ਦਾ ਪਵਿੱਤਰ ਨੇ ਜੇ ਹੁਣ ਇਹਦੇ ਹੱਥੇ ਕਰ ਲਈਏ ਜਿਹੜੇ ਦਾ ਬਾਣੀ ਬੋਲਦੇ ਨੇ ਜਿਨ੍ਹਾਂ ਦਾ ਬਾਣੀ ਰਚੀ ਹੈ ਉਹ ਤਾਂ ਪਵਿੱਤਰ ਨੇ ਜਿਹੜਾ ਥੋੜੀਆਂ ਫਰੀਦ ਹੋਗੇ ਇਹ ਤਾਂ ਅਰਥ ਗਲਤ ਹੋਗੇ ਇਹ ਤਾਂ ਅਰਥ ਗਲਤ ਹੋਗੇ ਉਹ ਤੇ ਅਰਥ ਕੀ ਹੈ ਭੇਦ ਕੀ ਹੈ ਸੁਣਤੇ ਪਨੀਤ ਜੋ ਸੁਣ ਰਹੇ ਨੇ ਬੋਲਣ ਵਾਲੇ ਉਹ ਪਨੀਤ ਵਸਤੂ ਹੈ ਉਹ ਵਖੜ ਉਹ ਤੁਰਕੀ ਵਾਲੀ ਹੈ ਆਈ ਗੱਲ ਐਡੀ ਪਹਿਲਾਂ ਕਹੀ ਹੈ ਜਿਹੜੇ ਸੁਣ ਰਹੇ ਨੇ ਸੱਚੀ ਬਾਣੀ ਹੈ ਜਿਹੜੇ ਬੋਲ ਰਹੇ ਨੇ ਗੁਰਬਾਣੀ ਹੈ ਉਹਨਾਂ ਦੀ ਆਪਣੀ ਉਚਾਰੀ ਹੋਈ ਹੈ ਜੋ ਕਹਿੰਦੇ ਨੇ ਬੋਲਦੇ ਨੇ ਗੁਰਬਾਣੀ ਹੈ ਉਹ ਤਾਂ ਬੋਲਦੇ ਨੇ ਉਹ ਪਵਿੱਤਰ ਹੈ ਫਰੀਦ ਨਹੀਂ ਹੈ ਬਾਣੀ ਇਹ ਬਾਣੀ ਪਵਿੱਤਰ ਹੈ ਫਰੀਦ ਨਹੀਂ ਹੈ ਇਹ ਮਨ ਨੂੰ ਪਵਿੱਤਰ ਕਰਦੀ ਹੈ ਫਰੀਦ ਨਹੀਂ ਕਰ ਸਕਦੀ ਇਹ ਮਨ ਨੂੰ ਮਾਰ ਸਕਦੀ ਹੈ ਜਿਉਂਦਾ ਨਹੀਂ ਕਰ ਸਕਦੀ ਇਹ ਮਾਰਦੀ ਹੈ ਉਹ ਜਿਉਂਦਾ ਕਰਦੀ ਹੈ ਉਹਦੀ ਤਾਕਤ ਇਹਨੂੰ ਜ਼ਿਆਦਾ ਹੈ ਉਹਦੀ ਤਾਕਤ ਹੋਰ ਹੈ ਦੀ ਤਾਕਤ ਹੋਰ ਇਹ ਆਦਮੀ ਦੀ ਗੱਲ ਕਹੀ ਹੋਈ ਹੈ ਉਹ ਪਰਮੇਸ਼ਰ ਦੀ ਡਾਇਰੈਕਟ ਕਹੀ ਹੋਈ ਗੱਲ ਹੈ ਇਹ ਉਹ ਸੁਣ ਕੇ ਆਦਮੀ ਨੇ ਮੈਸੇਜ ਦਿੱਤਾ ਹੋਇਆ ਇੱਕ ਤਾਂ ਹੁੰਦਾ ਡਾਇਰੈਕਟ ਮੈਸੇਜ ਆਇਆ ਦੂਏ ਬੰਦੇ ਨੇ ਆ ਕੇ ਸੁਨੇਹਾ ਦਿੱਤਾ ਸੁਨੇਹਾ ਸੁਣ ਕੇ ਸੁਨੇਹਾ ਦਿੱਤਾ ਉਹਦਾ ਦੂਏ ਬੰਦੇ ਨੇ ਸੁਨੇਹਾ ਦਿੱਤਾ ਵਿਚਾਲੇ ਤੇ ਉਹ ਉਹ ਦੱਸ ਰਿਹਾ ਹੈ ਨਹੀਂ ਉਹ ਗੱਲ ਤਾਂ ਹੈ ਜਿਹੜੀ ਉਹਨੇ ਸੁਣੀ ਉਹ ਸਿੱਧੀ ਸੁਣੀ ਹੈ ਜਿਹੜੀ ਸਿੱਧੀ ਸੁਣੀ ਹੈ ਗੱਲ ਉਹ ਫੁਰਦੀ ਹੁੰਦੀ ਹੈ ਸਿੱਧੀ ਰਿੱਧ ਸਿੱਧ ਜਾਕੋ ਫੁਰੀ ਉਹ ਫੁਰਨੇ ਦੇ ਤੌਰ ਤੇ ਹੁੰਦੀ ਹੈ ਬੋਲੀ ਉਪਨੀਤ ਸੁਣਤੇ ਪੁਨੀਤ ਪੁਨੀਤ ਜੋ ਸੁਣ ਰਹੇ ਨੇ ਗੁਰਬਾਣੀ ਦੇ ਰਚਣ ਬਾਰੇ ਉਹ ਵਸਤੂ ਪ੍ਰੀਤ ਹੈ ਉਹ ਤੁਰਕੀ ਬਾਣੀ ਹੈ ਉਹ ਬਿਨਾ ਕੰਨਾਂ ਦੇ ਸੁਣਨ ਵਾਲੀ ਹੈ ਉਹ ਚ ਲੱਸੀ ਨਹੀਂ ਹੈ ਉਹ ਚ ਲੱਸੀ ਨਹੀਂ ਹੁੰਦੀ ਲੱਸੀ ਤਾਂ ਇਹਦੇ ਵਿੱਚ ਹੈ ਕਿਉਂਕਿ ਗੁਰਬਾਣੀ ਹੈ ਇਹਨੂੰ ਰੜਕਣਾ ਇਹਨੂੰ ਬਲੋੜ ਇਹ ਸ਼ਬਦ ਆ ਜਿਹੜਾ ਇਹਨੂੰ ਬਲੋੜ ਇਹਨੂੰ ਆ ਵਿਚਾਰਨ ਉਹਨੂੰ ਤਾਂ ਵਿਚਾਰਨ ਦੀ ਲੋੜ ਨਹੀਂ ਉਹ ਤਾਂ ਵਿਚਾਰ ਤੋਂ ਪਰੇ ਦੀ ਗੱਲ ਉਹ ਤਾਂ ਸਿੱਧਾ ਹੀ ਰੰਗ ਹੈ ਬੁੱਧੀ ਨੂੰ ਚਾੜ ਦੇਣਾ ਜਿਵੇਂ ਠੀਕ ਹੈ ਟੀਕਾ ਲਾ ਦਿੰਦੇ ਉਹ ਤਾਂ ਹਜਮ ਨਹੀਂ ਕਰਨਾ ਪੈਂਦਾ ਜਖਮ ਤਾਂ ਹਜਮ ਨਹੀਂ ਕਰਨਾ ਪੈਂਦਾ ਦਵਾਈ ਖਾ ਕੇ ਹਜਮ ਕਰਨੀ ਪੈਂਦੀ ਉਹ ਤਾਂ ਟੀਕਾ ਲਾਤਾ ਸਿੱਧਾ ਹੀ ਹਜਮ ਨਹੀਂ ਕਰਨਾ ਪਿਆ ਇਹ ਹਜਮ ਕਰਨਾ ਪਿਆ ਇਹ ਦਵਾਈ ਹੈ ਹਜਮ ਕਰਨਾ ਪੈਂਦਾ ਫਿਰ ਆਪਣੀ ਆਪਣੀ ਬੁੱਧ ਕਿਸੇ ਨੇ ਅਰਥ ਕੋਈ ਲਾ ਲੇ ਕਿਸੇ ਨੇ ਕੋਈ ਲਾ ਲੇ ਕਿਸੇ ਨੇ ਕੋਈ ਲਾ ਲੇ ਕਿਸੇ ਨੇ ਕੋਈ ਲਾ ਲੇ ਸੰਤੋ ਮੱਖਣ ਖਾਇਆ ਛਾਛ ਪੀਏ ਸੰਸਾਰ ਸੰਤਾਂ ਨੇ ਸਿੱਧਾ ਮੱਖਣ ਖਾਦਾ ਸੰਸਾਰ ਜਿਹੜੇ ਦਾ ਅਰਥ ਕਰੂ ਡਰਾਕਾਰੀ ਗੁਰਬਾਣੀ ਤੇ ਇਹਦੇ ਚ ਮੱਖਣ ਜ਼ਰੂਰ ਹੈ ਮੱਖਣ ਤੋਂ ਹੀ ਦੁੱਧ ਬਣਦਾ ਹੁੰਦਾ ਪਰ ਮੱਖਣ ਦੁਆਰਾ ਰੜਕ ਕੇ ਕੱਢਣਾ ਪੈਂਦਾ ਵੱਖਰਾ ਕਰਨਾ ਪੈਂਦਾ ਲੱਸੀ ਵੀ ਵੱਖਰੀ ਕਰਨੀ ਪੈਂਦੀ ਹੈ ਜੇ ਤਾਂ ਇਹ ਅਰਥ ਕਰਾਂਗੇ ਅਸੀਂ ਅਖਰੀ ਫਿਰ ਤਾਂ ਲੱਸੀ ਹੈ ਜਿਹੜਾ ਮੱਖਣਾ ਬੁੱਝਣ ਵਾਲੀ ਗੱਲ ਹੈ ਜਿਹੜੇ ਵਿਦਿਆ ਦੇ ਜ਼ੋਰ ਤੇ ਅਰਥ ਦਿੰਦੇ ਵਿਦਵਾਨਾਂ ਦੇ ਉਹ ਲੱਸੀ ਹੋਈ ਹੈ ਜੇ ਲੱਸੀ ਵੱਧਦਾ ਮੱਖਣ ਵੀ ਮਾੜਾ ਮੋਟਾ ਹੋ ਸਕਦਾ ਹੈ ਸੰਤੋ ਮੱਖਣ ਖਾਇਆ ਛਾਸ ਹਾਂ ਜਿਹੜੇ ਤਾਂ ਗੁਰਮੁਖ ਨੇ ਸੰਤ ਨੇ ਸੰਤੋ ਮਾਖਣ ਉਹ ਤਾਂ ਮੁਖਣੇ ਖੜਗੇ ਚ ਛਾਛ ਨਹੀਂ ਪੀਂਦੇ ਕਦੇ ਵੀ ਜਿਹੜਾ ਸੰਸਾਰੀ ਲੋਕ ਨੇ ਵਿਦਵਾਨ ਨੇ ਵਿਦਵਾਨ ਸੰਸਾਰੀ ਹੁੰਦੇ ਨੇ ਉਹ ਛਾਛ ਪੀ ਲੈਂਦੇ ਨੇ ਇਹਦੇ ਅਰਥ ਦੀ ਕਰ ਸਕਦੇ ਸਹੀ ਇਸ ਕਰਕੇ ਉਹ ਅਰਥ ਪ੍ਰਚਲਿਤ ਹੋ ਜਾਂਦੇ ਨੇ ਸੰਸਾਰ 'ਚ ਹੋਰ ਦਾ ਕੁਝ ਹੋਰੇ ਬਣਾ ਦਿੰਦੇ ਆ ਗੁਰਮਤਾ ਹੋਰ ਕੋਈ ਤਾਂ ਬਣ ਗਿਆ ਅਰਥ ਵਿਦਵਾਨਾਂ ਨੇ ਕੀਤੇ ਹੋਏ ਸੀ ਉਹ ਵਿਦਵਾਨ ਵੀ ਇਮਾਨਦਾਰ ਨਹੀਂ ਸੀ ਇੱਕ ਤਾਂ ਹੁੰਦਾ ਹੈ ਵਿਦਵਾਨ ਵੀ ਇਮਾਨਦਾਰ ਹੋਵੇ ਤਾਂ ਵੀ ਕਿਸੇ ਹੱਦ ਤੱਕ ਵਿਦਵਾਨ ਇਮਾਨਦਾਰ ਨਹੀਂ ਸੀ ਜਾਣਬੁੱਝ ਕੇ ਖਰਾਬ ਕਰਨ ਵਾਲੇ ਸੀ ਤੇ ਫਿਰ ਤਾਂ ਸੋਨਾ ਤੇ ਸੁਹਾਗਾ ਹੋ ਗਿਆ ਨਾ ਇੱਕ ਤਾਂ ਚਾਹੁੰਦਾ ਹੀ ਨਹੀਂ ਸੀ ਮੈਂ ਸਦੀਕ ਕਰ ਵਿਗਾੜਨੇ ਹੀ ਨੇ ਇੱਕ ਪਹਿਲਾਂ ਹੀ ਥਾ ਵਿਦਵਾਨ ਇਹ ਜਾਂ ਕੁਝ ਠੀਕ ਹੈ ਜੋ ਹੋਇਆ ਪਹਿਲਾਂ ਗੁਰਬਾਣੀ ਤੋਂ ਨਹੀਂ ਪੜੇ ਗੁਰਬਾਣੀ ਪੜਿਆ ਕੁਝ ਹੋਰ ਸੀ ਸਮਰਤ ਸ਼ਾਸਤਰ ਉਹਦੇ ਹਿਸਾਬ ਨਾਲ ਅਰਥ ਕਰਦੇ ਜਿਹੜਾ ਰਿਜੈਕਟਡ ਧਰਮ ਉਹਨੂੰ ਬੇਸ ਬਣਾ ਕੇ ਧਰਮ ਦੇ ਅਰਥ ਕਰਦੇ ਸਹੀ ਧਰਮ ਜਿਹੜੇ ਕਿ ਧਰਮ ਨੂੰ ਸੋਧਿਆ ਸੀ ਇਹਨੇ ਉਹਦੇ ਅਨੁਸਾਰ ਇਹਨੂੰ ਅਸ਼ੁੱਧ ਬਣਾਤਾ ਸਮਰਤ ਸ਼ਾਸਤਰ ਤਾਂ ਸੋਧੇ ਸੀ ਵਿਦਿਆ ਤਾਂ ਸੋਧੀ ਸੀ ਅਸ਼ੁੱਧ ਵਿਦਿਆ ਨੂੰ ਫੇਰ ਇਹਦੇ ਅਰਥ ਪੜਤੇ ਇਸ ਕਰਕੇ ਅਰਥੇ ਸਾਰੇ ਗੰਗਲੇ ਹੋ ਗਏ ਉਹਦੇ ਲੱਸੀ 'ਚ ਮੱਖਣ ਵੇ ਕੋਲ ਤਾਂ ਉਹਦਾ ਤਾਂ ਦੁੱਧ ਚੰਗਾ ਸੀ ਜੇ ਲੱਸੀ 'ਚ ਖੱਟਾ ਤਾਂ ਹੋ ਗਿਆ ਫਿਰ ਅਦ ਦਹੀਂ ਨੂੰ ਜੇ ਰੜਕਦੀ ਹੈ ਨਾ ਮੱਖਣ ਆਵੇ ਨਾ ਨਾ ਤਾਂ ਉਹ ਦੁੱਧ ਰਿਹਾ ਨਾ ਉਹ ਜੇ ਮੱਖਣ ਨੇ ਅੱਧਾ ਰੜਕਿਆ ਹੋਇਆ ਹੋ ਗਿਆ ਨਾ ਨਾ ਲੱਸੀ ਰਹੀ ਐ ਜਾਂ ਕੁਝ ਖਟਾਸ ਹੈ ਦੁੱਧ ਦਾ ਵੀ ਟੇਸਟ ਨਹੀਂ ਹੋਇਆ ਮੱਖਣ ਦਾ ਵੀ ਟੇਸਟ ਦੋਏ ਟੇਸਟ ਗਏ ਟੀਕਿਆਂ ਜੋ ਦੋਏ ਟੇਸਟ ਚਲੇ ਗਏ ਜਿਹੜੇ ਸਿੱਧੀ ਬਾਣੀ ਕੱਲੀ ਪੜਨੇ ਦਾ ਰਸ ਹੋ ਰਿਹਾ ਜੇ ਟੀਕੇ ਦਾ ਰਸ ਉਹ ਤੋਂ ਵੀ ਵਿਗੜ ਜਾਂਦਾ ਕੱਲੀ ਬਾਣੀ ਪੜੀਏ ਇਹਦਾ ਰਸ ਹੋਰ ਹੋਊਗਾ ਟੀਕਾ ਪੜੀਏ ਲਿਆ ਰਸ ਉਹ ਤੋਂ ਵਿਗੜ ਜੂਗਾ ਖਤਮ ਹੋ ਜੂਗਾ ਕਿਉਂ ਖਟਿਆਈ ਆ ਜੂਗੀ ਖੱਟਾ ਪਾਇਆ ਹੋਇਆ ਉਹ ਸਮਾਂ ਉਲਟੇਰਾ ਰਾਹ ਬਾਦਲ ਕੇ ਪੜੇ ਹੋਏ ਟੀਕਾ ਨਹੀਂ ਉਲਟੇਰਾ ਪਾਇਆ ਹੋਇਆ ਜੇ ਕੱਲੀ ਬਾਣੀਓ ਪੜਦੇ ਟੀਕੇ ਨਾ ਪੜਦੇ ਉਹ ਕਿਸੇ ਸਿੱਟੇ ਤੇ ਪਹੁੰਚ ਜਾਂਦੇ ਕੱਲੀ ਬਾਣੀ ਸਿਰ ਪੜ ਕੇ ਇਹਦੇ ਜੇ ਖੋਜਦੇ ਫਿਰ ਕਿਸੇ ਸਿੱਟੇ ਤੇ ਪਹੁੰਚਣਾ ਸੀ ਜਿਹਨੇ ਹੋਰ ਕਿਸੇ ਕੋਈ ਇਤਿਹਾਸ ਪੜ ਲਿਆ ਯਾ ਜਿਹੜੀਆਂ 12 ਨੇ ਭਾਈ ਗੁਰਦਾਸ ਦੇ ਨਾਂ ਤੇ ਲਿਖੀ ਕਿਸੇ ਨੇ ਖਬਰ ਉਹ ਵੀ ਲੁਕਾਈਆਂ ਹੋਈਆਂ ਨੇ ਇਹਨਾਂ ਦੀਆਂ ਹੀ ਇਹਨਾਂ ਲੋਕਾਂ ਨੇ ਕੰਮ ਕਰਾਇਆ ਹੋਏ ਨੇ ਸਾਰੇ ਜਿਹੜੇ ਗੁਰਮਤ ਦੇ ਵਿਰੋਧੀ ਸੀ ਉਹ ਰਣਜੀਤ ਸਿੰਘ ਦੇ ਜ਼ਮਾਨੇ ਦੀ ਜੋ ਬਾਰਾ ਨੇ ਉਸੇ ਵਕਤ ਦੀ ਬੋਲੀ ਆ ਭਾਸ਼ਾ ਹੀ ਉਸ ਵੇਲੇ ਦੀ ਜੇ ਉਹਨਾਂ ਦੇ ਪਰਛਾਵਾਂ ਦੇ ਵਿੱਚ ਕਰ ਲਈ ਅਰਥ ਫਿਰ ਅਰਥ ਸਾਰੇ ਅਨਰਥ ਹੋਏ ਜਾਣੇ ਨੇ ਹੋਏ ਹੋਏ ਨਾ ਸਾਡੇ ਕੋਲ ਨਾ ਉਹੀ ਪੁੱਟਪਾ ਬਾ ਵੜਿਆ ਵਿੱਚ ਲਿਆ ਕੇ ਉਹੀ ਤੇਰੇ ਚੇਲੇ ਪ੍ਰਮਾਣ ਵਾਲਾ ਬਾੜੇ ਲਿਆ ਕੇ ਉਹੀ ਥਾਲ ਵਿੱਚ ਤਿੰਨ ਵਸਤੂ ਤਿੰਨ ਵਸਤਾਂ ਉਹ ਵਸਤ ਤਾਂ ਇੱਕ ਹੈ ਦੂਜੀ ਵਸਤੂ ਦੱਸੋ ਕਿਹੜੀ ਹੈ ਤੀਜੀ ਦੱਸੋ ਕਿਹੜੀ ਹੈ ਇਹਦੇ ਵਿੱਚ ਬਸ ਇੱਕ ਹੈ ਆਰੇ ਦੀਪ ਚਾਹੀਏ ਇੱਕ ਵਸਤ ਅਗੋਚਰ ਲਈ ਬਸ ਇੱਕ ਹੈ ਤੁਸੀਂ ਤਿੰਨ ਹੀ ਫਿਰਦੇ ਹੋ ਜੇ ਤਿੰਨ ਚੇਲੇ ਪ੍ਰਵਾਨ ਨੇ ਇੱਕ ਬ੍ਰਹਮਾ ਇੱਕ ਵਿਸ਼ਨੂੰ ਇੱਕ ਸ਼ਿਵ ਹਿੰਦੂ ਦਾ ਤੁਸੀਂ ਆਪੇ ਬਣ ਗਏ ਤੇ ਜਿੱਥੇ ਕੇਤੇ ਬ੍ਰਹਮਾ ਘੜਤ ਘੜੀ ਹੋਣਗੇ ਰੂਪ ਰੰਗ ਕੇ ਬੇਸ ਉਹ ਬ੍ਰਹਮਾ ਕਿੱਥੇ ਲੱਗੇ ਹੋਊਗੇ ਗਾਂ ਜੀ ਜਬੀ ਸਾਹਿਬ ਜੀ ਕੇਤੇ ਵਰਮੇ ਘੜਤ ਘੜੀਏ ਰੂਪ ਰੰਗ ਕੇ ਬੇਸ ਵਰਮੇ ਤਾਂ ਕੇਤੇ ਹੀ ਨੇ ਤੁਹਾਡੇ ਕੋਲ ਤਾਂ ਕੋਈ ਰਹਿ ਗਿਆ ਅਸਾਂ ਦੇ ਜੋ ਸਾਡੇ ਦਿਮਾਗ 'ਚ ਪਹਿਲਾਂ ਸੀ ਨਾ ਇੱਕ ਵਰਮਾ ਇੱਕ ਵਿਸ਼ਰੂ ਉਹ ਤਿੰਨੀ ਲਫ਼ਜ਼ ਦਾ ਤਿੰਨ ਬਣਾ ਲਿਆ ਲਫ਼ਜ਼ ਸੀ ਤਿੰਨੀ ਚੇਲੇ ਪ੍ਰਮਾਣ ਜਿਨ੍ਹਾਂ ਜੀਵ ਨੇ ਸਾਰਿਆਂ ਨੂੰ ਚੇਲੇ ਬਣਾਇਆ ਸਾਰਿਆਂ ਦਾ ਗੁਰੂ ਆ ਜਿਨ੍ਹਾਂ ਜੀ ਪੈਦਾ ਕੀਤੇ ਨੇ ਸ੍ਰਿਸ਼ਟੀ ਦੇ ਇਹਨਾਂ ਸਾਰਿਆਂ ਨੂੰ ਆਪਣੇ ਚੇਲੇ ਬਣਾਇਆ ਉਹਨੇ ਸਾਰਿਆਂ ਨੂੰ ਪੌੜੀ ਚੜਾ ਰਿਹਾ ਆਖਰੀ ਪੌੜੀ ਤੇ ਆਦਮੀ ਖੜਾ ਥੱਲੇ ਵੀ ਚੜ ਰਹੇ ਨੇ ਸਾਰੇ ਸਾਰਿਆਂ ਦਾ ਗੁਰੂ ਆ ਤੇਰੀ ਚੇਲੇ ਪੁੱਤਨਾ ਸਾਰਿਆਂ ਨੂੰ ਚੇਲੇ ਬਣਾਇਆ ਉਹਨੇ ਸਾਰਿਆਂ ਦਾ ਗੁਰੂ ਆ ਕਿੱਥੋਂ ਦਾ ਕੀ ਬਣਾ ਕੇ ਰੱਖ ਦਿੱਤਾ ਅਰਥ ਕਿਉਂ ਹਿੰਦੂ ਨਾ ਤੇਰੇ ਚੇਲੇ ਪਰਮਾਨ ਪਰਮ ਵਿਸ਼ਨੂੰ ਸ਼ਬਦ ਗੁਰਮਤ ਨੂੰ ਹਿੰਦੂ ਮਤ ਬਣਾ ਕੇ ਰੱਖ ਦਿੱਤਾ ਸ਼ਰਾਰਤ ਕੀਤੀ ਜਾਣ ਬੁੱਝ ਕੇ ਸ਼ਰਾਰਤ ਕੋਈ ਫੜੇ ਵਿਦਵਾਨ ਕੀ ਕਰਦੇ ਸੁੱਤੇ ਪਏ ਸੀ ਵਿਦਵਾਨ ਕੀ ਕਰਦੇ ਰਹੇ ਸੁੱਤੇ ਪਏ ਸੀ ਨਕਲੇ ਕਰਦੇ ਰਹੇ ਸਾਰੇ ਟੀਕੇ ਵਾਲੇ ਇਹ ਨਹੀਂ ਦੇਖਿਆ ਵੀ ਗੁਰਬਾਣੀ ਕੀ ਕਹਿੰਦੀ ਹੈ ਜਦ ਕਿਹਾ ਜੀ ਗਾਹਾਂ ਕਿਤੇ ਪਰ ਮੈਂ ਘੜਤ ਘੜੀਏ ਰੂਪ ਰੰਗ ਕੇ ਬੇਸ ਉੱਥੇ ਜਾ ਕੇ ਅੱਖ ਖੁੱਲਣੀ ਚਾਹੀਦੀ ਸੀ ਇਹ ਤਾਂ ਕਿਤੇ ਵਰਮੇ ਆ ਗਿਆ ਉੱਥੇ ਕੋਈ ਵਰਮਾ ਰਹਿ ਗਿਆ ਇਹ ਗੱਲ ਕੀ ਹੈ ਫਿਰ ਮੜੋ ਪਿਛਲ ਖੋਜੋ ਇਹਨੂੰ ਕੀ ਹੋ ਗਿਆ ਗੜਬੜ ਕਰ ਗਿਆ ਪੜਨ ਤੋਂ ਸੁੱਤੇ ਪਏ ਚਲੇ ਆਏ ਨੇ ਬਸ ਗੱਲਾਂ ਕਰਦੇ ਨੇ ਗੜਗੜੀਆਂ ਉਹਦਾ ਉਪਟਾ ਨਾਲ ਬਣਨਾ ਆਪੇ ਫੁੱਟ ਗਿਆ ਕੱਲ ਲੜ ਪਏ ਸਾਰੀ ਉੱਥੇ ਉਹੜੀ ਕਰਦੇ ਨਾ ਟੀਕਾ ਭੱਜ ਗਏ ਸਾਰੇ ਆਪਸ ਵਿੱਚ ਫੁੱਟ ਪੈ ਗਈ ਇਹ ਦੋ ਇਹ ਕਿਵੇਂ ਟੀਕਾ ਕਰਦੇ ਕਿ ਇੱਕ ਦੋ ਜਣੇ ਦੀ ਮਤ ਕਬਲ ਬਣ ਜੂਗੀ ਇਹਨਾਂ ਦੀ ਕੋਈ ਉਧਰ ਚਲੇਗਾ ਗਿਆ ਉਧਰ ਚਲੇਗਾ ਉਧਰ ਚਲ ਕਿਤੇ ਬਿਠਾ ਲਓ ਕਿਸੇ ਕੋਈ ਮਸਲਾ ਹੱਲ ਕਰਕੇ ਦਿਖਾ ਦੇਣ ਬਿਲਵਾਨ ਹੋਵੇ ਭਰੀ ਪਈ ਆ ਬੁੱਧੀ ਹੀ ਰੋ ਤੁਹਾਨੂੰ ਕੁਰਬਾਨੀ ਦੀ ਸੋਚੀ ਕੋਈ ਨਹੀਂ ਤੁਸੀਂ ਬੇਵਕੂਫ ਹੋ ਨੇ ਜਿਹੜੇ ਇਹਨਾਂ ਦੇ ਮਸਲਾ ਹੱਲ ਕਰਾਉਣ ਨੂੰ ਫਿਰਦੇ ਉਹ ਵੀ ਸਦਾਈ ਹੋ ਨੇ ਇਹ ਤਾਂ ਸਦਾਈ ਨੇ ਇਹ ਸ਼ੈਤਾਨ ਨੇ ਵੀ ਚਲੋ ਡੰਗ ਟਪਾਈ ਜਾਓ ਆ ਗੋਲ ਕਹੇਗੀ ਆ ਡੰਗ ਡਪਾਓ ਹੋਰ ਸਾਲ ਦੋ ਸਾਲ ਕੱਢ ਲੋ ਇਹ ਹੋ ਸਕਦਾ ਹੋਰ ਕੀ ਸੁਣਤੇ ਪਨੀਤ ਕਹਤੇ ਪਵਿੱਤ ਸਤਗੁਰ ਰਹਾ ਭਰਪੂਰੇ ਸੁਣਤੇ ਪਨੀਤ ਜੋ ਸੁਣ ਰਿਹਾ ਹੈ ਗੁਰਬਾਣੀ ਜਿਹਨਾਂ ਨੇ ਰਚੀ ਆ ਉਹਨਾਂ ਨੂੰ ਸੁਣ ਰਹੀ ਆ ਨਾਮ ਸਿੱਧਾ ਤੁਰਕੀ ਬਾਣੀ ਉਹ ਬਾਣੀ ਹੈ ਪਨੀਤ ਜੋ ਮੂੰਹ ਬੋਲ ਰਹੇ ਨੇ ਉਹ ਬਚਨ ਨੇ ਪਵਿੱਤਰ ਗੁਰਬਾਣੀ ਪਵਿੱਤਰ ਹੈ ਪੁਨੀਤ ਨਹੀਂ ਹੈ ਔਰ ਪਵਿੱਤਰ ਕਰ ਰਹੀ ਹੈ ਸਾਨੂੰ ਸਾਡੇ ਹਿਰਦੇ ਨੂੰ ਕੀ ਕਰ ਰਹੀ ਹੈ ਪਵਿੱਤਰ ਪਵਿੱਤਰ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਤਿੰਨ ਵਾਰ ਸਾਬਣ ਲਾਉਣਾ ਪੈਣਾ ਤਾਂ ਇਹ ਪਵਿੱਤਰ ਹੋਣਾ ਨਹੀਂ ਤਾਂ ਡਾਇਰੈਕਟ ਬਣ ਨਾਲੇ ਫਿਰ ਜਾ ਕੇ ਕਿਤੇ ਡਾਇਰੈਕਟ ਬਾਣੀ ਲਈ ਫਿਰ ਬਨੇਤ ਬਾਣਦੇ ਨੇ ਫਿਰ ਉਗਣਾ ਫਿਰ ਜਾ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਬਿਨਵੰਤ ਨਾਨਕ ਨਾਨਕ ਬੇਨਤੀ ਕਰਦਾ ਹੈ ਭਾਈ ਸਰਸੇ ਨਾਨਕ ਦੀ ਇਹ ਬੇਨਤੀ ਹੈ ਗੁਰ ਚਰਨ ਲਾਗੇ ਜਿਹੜੇ ਗੁਰ ਚਰਨ ਲਾਗੇ ਬਾਜਿਆ ਨਾਲ ਤੁਰੇ ਉਹਨਾਂ ਦੇ ਅੰਦਰ ਅਨਹਦ ਨਾਦ ਵੱਜ ਪੈਂਦਾ ਹੈ ਉਹਨਾਂ ਦੇ ਅੰਦਰ ਬਾਣੀ ਪ੍ਰਗਟ ਹੋ ਜਾਂਦੀ ਹੈ ਜਿਹੜੇ ਆ ਗਿਆਨ ਹਨ ਗੁਰਬਾਣੀ ਇਹ ਗੁਰ ਕੇ ਚਾੜੂ ਦੇ ਜਿਹਨਾਂ ਗੁਰ ਨੇ ਗੁਰਬਾਣੀ ਦੇ ਵਿੱਚ ਇਹ ਗੁਰ ਕੇ ਚਾੜੂ ਦੇ ਜਿਹੜੇ ਇਹਦੇ ਨਾਲ ਜੁੜ ਗਏ ਉੱਥੇ ਤੱਕ ਪਹੁੰਚ ਜਾਂਦੇ ਜੁੜਨਾ ਗੁਰਬਾਣੀ ਨਾਲੇ ਪਊਗਾ ਬਣਾ ਉਹੀ ਪਊਗਾ ਕੋ ਮੰਨਣਾ ਜਿਹੜਾ ਹੈ ਨਾ ਚੜਨ ਲੱਗਣ ਮੰਨਣਾ ਜਿਹੜਾ ਚੜਨ ਲੱਗਣਾ ਬੰਦੇ ਹਕੀਕਤ ਕਹੀ ਨਾ ਜਾਏ ਬੰਦੇ ਦੀ ਫਿਰ ਗਤੀ ਹੈ ਜਿਹੜੀ ਨਾ ਤੇਜ਼ੀ ਤੁਰ ਪੈਂਦਾ ਜਿਹੜਾ ਮਨ ਦੇ ਚੱਲ ਪਿਆ ਗੁਰਬਾਣੀ ਨੂੰ ਮੰਨ ਕੇ ਅਸੀਂ ਗਾਹ ਚੱਲਣ ਜਿੰਨਾ ਚਿਰ ਬੰਦਾ ਨਹੀਂ ਉੱਥੇ ਖੜਿਆ ਸਿੱਖੀ ਉੱਤੇ ਕਹਿੰਦੇ ਖੜੀ ਹੈ ਬਣ ਨੂੰ ਨਹੀਂ ਬੰਦੇ ਜਿੰਨੇ ਕਿ ਨਾ ਮੰਨਿਆ ਉਹ ਨਾ ਗਾਹ ਤੁਰ ਪਿਆ ਔਰ ਜੇ ਕੋ ਕਹੇ ਪਿੱਛੇ ਪਛਤਾਏ ਜੇ ਕੋ ਕੁਛ ਕਹਿ ਦੇ ਠੀਕ ਨਹੀਂ ਉਹਦੀ ਗੱਲ ਹੋਣੀ ਪਛਤਾਊਗਾ ਬੰਨਾ ਮਾਰਗ ਕੇ ਨਾ ਪਾਏ ਬੰਨਣ ਵਾਲੇ ਦੇ ਰਸਤੇ ਇਹਦਾ ਮਤਲਬ ਬੰਨਣ ਵਾਲਾ ਹੀ ਤੁਰਿਆ ਹੋਇਆ ਬੰਨਣ ਵਾਲਾ ਹੀ ਤੁਰਿਆ ਹੋਇਆ ਬਾਕੀ ਤਾਂ ਸਭ ਖੜੇ ਨੇ ਬੰਨਾ ਮਾਰਗ ਕੇ ਨਾ ਪਾਏ ਬੰਨਣ ਵਾਲੇ ਦੇ ਰਸਤੇ 'ਚ ਰਕਾਵਟੇ ਨਹੀਂ ਹੁੰਦੀ ਗੁਰਬਾਣੀ ਨੂੰ ਜਿੰਨਾ ਜਰ ਬੰਦਾ ਚਲੇ ਉਹ ਹਾਂ ਦੇ ਗੱਲ ਛੱਡਦਾ ਚਲੇ ਜਾਊਗਾ ਸਿਖਰ ਪਹੁੰਚ ਜੂਗਾ ਜਾ ਕੇ ਉੱਥੋਂ ਫਿਰ ਆਪੇ ਹੀ ਉਹ ਪ੍ਰੀਤ ਹੋ ਜਾਂਦਾ ਆਪੇ ਲੈ ਜਾਂਦਾ ਉੱਥੇ ਜਾ ਕੇ ਫਿਰ ਇੱਕ ਬੂਦ ਜਲ ਕਾਰਡ ਨੇ ਨੂੰ ਦੁੱਖ ਪਾਵੇ ਉਤੀ ਉਸ ਤੇ ਜਗਲੀ ਹੈ ਇੱਥੇ ਦੀ ਚੜਾਈ ਇਹਨੇ ਆਪ ਚੜ੍ਹਨੀ ਹੈ ਬੰਨੇ ਬਾਹਰ ਘਠਾ ਕਰ ਪਾਏ ਬੰਨੇ ਪਰਸੇ ਪਰਗ ਜਾਏ ਪ੍ਰਗਟ ਆਪੇ ਹੋ ਜਾਣਾ ਮੰਨਣ ਵਾਲੇ ਮੰਨਣ ਵਾਲੇ ਨੇ ਸਾਰਿਆਂ ਨੂੰ ਉੱਪਰ ਆ ਉਹ ਜਿਹੜੀ ਚੀਜ਼ ਉੱਪਰ ਨਿਕਲ ਜਾਂਦੀ ਹੈ ਸਾਰੀ ਦਿਖਣ ਲੱਗ ਜਾਂਦੀ ਹੈ ਫਸਲ ਇੱਕ ਦਰਖਤ ਦੇ ਜਿਹੜਾ ਉੱਚਾ ਨਿਕਲ ਜਾਂਦਾ ਦੇਖ ਆਦਮੀ ਦੇ ਭੀੜ ਦੇ ਵਿੱਚ ਜਿਹੜਾ ਦੋਆਂ ਦਾ 1 ਫੁੱਟ ਉੱਚਾ ਹੈ ਉਹ ਜਦੋਂ ਉੱਪਰ ਦਿੰਦਾ ਹੀ ਉਹ ਆਪੇ ਉੱਪਰ ਹੀ ਜਾਂਦਾ ਬੰਤ ਨਾਨਕ ਕੁਰ ਚਰਨ ਲਾਗੇ ਬਾਜੇ ਅਨੰਦ ਸੂਰੇ ਨਾਨਕ ਦੀ ਬੇਨਤੀ ਹੈ ਕਿ ਜਿਹੜੇ ਗੁਰ ਚਰਨ ਲੱਗੇ ਨੇ ਇਹ ਗਿਆਨ ਦੇ ਨਾਲ ਜਿਹੜੇ ਜੁੜ ਗਏ ਗੁਰਬਾਣੀ ਦੇ ਨਾਲ ਬੁਰਦੇ ਚਲੇ ਗਏ ਬੁਰਦੇ ਚਲੇ ਗਏ ਉਹਨਾਂ ਦੇ ਅੰਦਰ ਸੱਚ ਸ਼ਬਦ ਗੁਰੂ ਪ੍ਰਗਟ ਹੋ ਜਾਂਦਾ ਧੁਰ ਕੀ ਬਾਣੀ ਪ੍ਰਗਟ ਹੋ ਜਾਂਦੀ ਬਾਜੇ ਅਨਹਦ ਤੂਰੇ ਬਾਜੇ ਅਨਹਦ ਤੂਰੇ ਤੇ ਬਾਅਦ ਹੀ ਉਹੀ ਸੁਣ ਤੇ ਪ੍ਰੀਤ ਹੈ ਉਹੀ ਸਰਸੇ ਹੋਏ ਹਾਂ ਸਰਸੇ ਤਾਂ ਪਹਿਲਾਂ ਹੋ ਗਏ ਨਾ ਸੰਤੇ ਸਾਜਨ ਉਹੀ ਸੁਣ ਤੇ ਪ੍ਰੀਤ ਹੈ ਜਿਹੜੇ ਬਾਜੇ ਹਨ ਤੂਰੇ ਨੇ ਉਹਦੇ ਬਾਅਦ ਇਹ ਬਾਣੀ ਬੋਲ ਕੇ ਰਚੀ ਹੈ ਦਸੀ ਹੈ ਗੱਲ ਉਹਦੇ ਅੰਦਰ ਅਨਹਦ ਬਾਜੇ ਅਨਹਦ ਨਾਦ ਬਾਜ ਪੈਦਾ ਤੁਰਕੀ ਬਾਣੀ ਪ੍ਰਗਟ ਹੋ ਜਾਂਦੀ ਹੈ ਉਹ ਫਿਰ ਸਾਰੀ ਗੱਲ ਆ ਅਨੰਦ ਸਾਹਿਬ ਦਾ ਜਿਹੜਾ ਹੈ ਸਾਰੀ ਬਾਣੀ ਉਦੋਂ ਕਹਿੰਦੇ ਐ ਰਚੀ ਜਾਂਦੀ ਹੈ ਐਸ ਅਵਸਥਾ ਦੇ ਵਿੱਚ ਕਹੀ ਹੋਈ ਗੱਲ ਹੈ ਸਾਰੀ ਸਾਰੇ ਭਗਤਾਂ ਨੇ ਇੱਥੇ ਆ ਕੇ ਬੋਲੀ ਹੈ ਗੁਰਬਾਣੀ ਇਹ ਸਦਾਤਾ ਜੀ ਫਿਰ ਬਾਣੀ ਰਚੀ ਜਾਂਦੀ ਹੈ ਬਾਜੇ ਆਨੰਦ ਤੂਰੇ ਤੂਰੇ ਕੁਝ ਐਸੇ ਸ਼ਬਦ ਨੇ ਜਿਨ੍ਹਾਂ ਦੇ ਉਚਾਰਨ ਜਿਹੜੇ ਨੇ ਨਾ ਅਸੀਂ ਗਲਤ ਸਮਝੇ ਜਿਵੇਂ ਸਰਸੇ ਲਫ਼ਜ਼ ਨੂੰ ਸਰਸੇ ਪੜਨ ਲੱਗੇ ਜਾਣਬੁੱਝ ਕੇ ਭਲੇਖਾ ਪਾਇਆ ਕਈ ਆਦਮੀ ਨੇ ਸਰਸਾ ਤਾਂ ਉਹ ਨਦੀ ਵੀ ਸੀ ਇੱਧਰ ਵੀ ਇੱਕ ਸਰਸਾ ਸ਼ਹਿਰ ਹੈ ਉਹਦਾ ਮਿਸਯੂਜ਼ ਵੀ ਕੀਤਾ ਨਾਮਧਾਰੀਆਂ ਨੇ ਵੀ ਸਰਸਾ ਲਿਖਿਆ ਜੀ ਚਲੋ ਸਰਸੇ ਜ਼ਮੀਨ ਲਈਏ ਪਖੰਡਵਾਦੀ ਨੇ ਨਾ ਪਖੰਡਵਾਦੀਆਂ ਨੂੰ ਤਾਂ ਕੋਈ ਇੱਕ ਨੁਕਤਾ ਚਾਹੀਦਾ ਇਹ ਲਫ਼ਜ਼ ਸਰਸੇ ਨਹੀਂ ਹੈ ਸਰਸੇ ਹੈ ਸਰਸੇ ਦਾ ਮਤਲਬ ਰਸਦਾਰ ਹੋ ਗਏ ਜਿਹੜੇ ਸੰਤ ਸਾਜਣ ਹੁੰਦੇ ਨੇ ਗੁਰਬਾਣੀ ਨੂੰ ਬੁੱਲਣ ਵਾਲੇ ਹੁੰਦੇ ਨੇ ਰਸ ਉਹਨਾਂ ਜੇ ਪੈਦਾ ਹੁੰਦਾ ਰਸ ਉਹਨਾਂ ਨੂੰ ਹੁੰਦਾ ਜੇ ਮੰਨਦੇ ਹੀ ਨਹੀਂ ਉਹਦੇ ਰਸ ਕੀ ਹੋਣਾ ਜਿਹੜਾ ਮੰਨਦਾ ਹੀ ਨਹੀਂ ਉਹਨੂੰ ਰਸ ਨਹੀਂ ਹੁੰਦਾ ਅਸਲ ਦੇ ਵਿੱਚ ਉਹ ਰਸ ਨੂੰ ਚੰਗਾ ਨਹੀਂ ਲੱਗਦਾ ਹੁੰਦਾ ਰਸ ਤਾਂ ਉਹਨੂੰ ਵੀ ਆਉਂਦਾ ਨਾ ਉਹਦਾ ਰਸ ਆਉਂਦਾ ਮੁਖ ਨੂੰ ਵੀ ਪਰ ਉਹਨੂੰ ਤਾਂ ਕੌੜਾ ਲੱਗਦਾ ਹੈ ਕੌੜਾ ਕਾਹਦੇ ਲੱਗਦਾ ਉਹਨੂੰ ਰਸ ਤਾਂ ਹੈ ਨਾ ਉਹਦੀ ਜ਼ਬਾਨ ਨੂੰ ਉਹਦੇ ਸੁਭਾਅ ਨੂੰ ਫਿੱਟਣੀ ਹੈ ਗੱਲ ਇਹ ਹੈ ਜੇ ਕੌੜਾ ਲੱਗਦਾ ਉਹ ਵੀ ਤਾਂ ਕੋਈ ਚੀਜ਼ ਹੈ ਥੋੜੀ ਲੱਗਦੀ ਹੈ ਰਸਤਾ ਹੈ ਉਹ ਪਰ ਉਹ ਜਿਹੜਾ ਚਾਹੁੰਦਾ ਹੋ ਜਾਂਦੀ ਹੈ ਉਹ ਜਿਹੜਾ ਜਿਹੜੇ ਚੀਜ਼ ਉਹਨੂੰ ਰਸ ਆ ਰਿਹਾ ਉਹਦੇ ਵਿਰੁੱਧ ਹੈ ਜਿਹੜੇ ਰਸਾਂ ਦਾ ਉਹ ਸ਼ੌਕੀਨ ਉਹਨਾਂ ਦੇ ਵਿਰੁੱਧ ਹੈ ਉਹ ਸ਼ੌਕੀਨ ਮਾਇਆ ਦੇ ਰਸਨ ਕਸਨ ਦਾ ਸ਼ੌਕੀਨ ਨੂੰ ਰਾਸ ਆ ਗਿਆ ਨਾਮ ਦਾ ਉਹ ਚੁੱਕ ਦਿੰਦਾ ਉਹ ਕੌਣ ਦਾ ਸਾਖਤ ਹੈ ਸਾਖਤ ਤੇ ਵਿਰੁੱਧ ਹੈ ਗੱਲ ਇਹ ਸਾਰੀ ਸੰਤਾ ਦੀ ਤੇ ਉਹ ਜਿਹੜੀ ਗੱਲ ਆਪਣੇ ਵਿਰੁੱਧ ਹੋਵੇ ਆਪਾਂ ਨੂੰ ਕੀ ਗੱਲ ਲੱਗਦੀ ਹੈ ਉਹ ਜਿਹੜਾ ਰਸ ਹੁੰਦਾ ਇਸ ਕਰਕੇ ਸੰਤਾ ਦੀ ਜਿਹੜੀ ਹੈ ਗੱਲ ਦੇ ਵਿੱਚੋਂ ਰਸ ਜਿਹੜੇ ਸੱਜਣ ਪੁਰਸ਼ ਨੇ ਉਹਨਾਂ ਨੂੰ ਹੁੰਦਾ ਸਭ ਦਾ ਭਲਾ ਸੋਚਣ ਵਾਲੇ ਨੇ ਜਿਹੜੇ ਉਹਨਾਂ ਨੂੰ ਰਸ ਆਉਂਦਾ ਜਿਹੜੇ ਸਵਾਰਥੀ ਲੋਕ ਨੇ ਧਰਮ ਦੇ ਵਿੱਚ ਬੜੇ ਹੋਏ ਨੇ ਉਹਨਾਂ ਨੂੰ ਇਹ ਜੋ ਰਸ ਨਹੀਂ ਹੁੰਦਾ ਉਹਨਾਂ ਨੂੰ ਸਵਾਰਥ ਵਾਲੀ ਗੱਲ ਦਾ ਰਸ ਆਉਂਦਾ ਪਰਮਾਰਥ ਵਾਲੀ ਗੱਲ ਦਾ ਰਸ ਨਹੀਂ ਹੁੰਦਾ ਇਹ ਗੱਲ ਪਰਮਾਰਥ ਵਾਲੀ ਹੈ ਪਰਮਾਰਥ ਕੋ ਦੇਣਾ ਹੀ ਦੇਣਾ ਹੁੰਦਾ ਲੈਣਾ ਨਹੀਂ ਤਿਆਗਣਾ ਹੀ ਤਿਆਗਣਾ ਹੁੰਦਾ ਉਹ ਤਿਆਗਣਾ ਪਸੰਦ ਨਹੀਂ ਕਰਦੇ ਉਹਨੂੰ ਲੈਣਾ ਹੀ ਲੈਣਾ ਹੁੰਦਾ ਸੰਤਾਂ ਨੂੰ ਔਰ ਸੱਜਣ ਪੁਰਸ਼ਾਂ ਨੂੰ ਤਾਂ ਇਹ ਜੋ ਰਸ ਆਉਂਦਾ ਹੈ ਗੁਰਬਾਣੀ ਚ ਸਾਖਤਾਂ ਨੂੰ ਇਹਦਾ ਰਸ ਨਹੀਂ ਆਉਂਦਾ ਸਾਖਤਾਂ ਰਸ ਨੂੰ ਪਸੰਦ ਨਹੀਂ ਕਰਦੇ ਇਸ ਕਰਕੇ ਰਸ ਕੀ ਚ ਭਰਿਆ ਸੰਤਾਂ ਚ ਇਹ ਸੰਤਾਂ ਦੇ ਸੱਜਣਾਂ ਚ ਸੰਤਾਂ ਨੂੰ ਚੰਗੇ ਸਮਝਣ ਵਾਲੇ ਚ ਸਾਜਣ ਭਏ ਸਰਸ ਇਹਨਾਂ ਨੂੰ ਰਸ ਆਇਆ ਬੜੀ ਚੋਂ ਇਹਨਾਂ ਦੇ ਅੰਦਰ ਹੀ ਫਿਰ ਕਬਲ ਇਹਨਾਂ ਨੇ ਜਬਲ ਹੁੰਦਾ ਇਹਨਾਂ ਜੋ ਯੁਗਦਾ ਫਿਰ ਕੋਈ ਸੰਤਾਂ ਸੱਜਣਾਂ ਜੋ ਜਬਦਾ ਗੁਰਮੁਖ ਬਣਦਾ ਕੋਈ ਇਹਨਾਂ ਲੋਕਾਂ ਨੂੰ ਫਿਰ ਬਾਣੀ ਉਚਾਰਨ ਕਰਦਾ ਕੋਈ ਇਹਨਾਂ ਲੋਕਾਂ ਨੂੰ ਮੁਕਤੀ ਮਿਲਦੀ ਹੈ ਸੱਚਖੰਡ ਇਹੀ ਜਾਂਦੇ ਨੇ ਦੂਏ ਸਾਖਤ ਨਹੀਂ ਜਾ ਸਕਦੇ ਹੁੰਦੇ ਜਿਹਨੂੰ ਰਸੇ ਨਹੀਂ ਆਇਆ ਕੋਕੜੂ ਹੁੰਦਾ ਉਹ ਭਿੱਜਦਾ ਹੀ ਨਹੀਂ ਹੈ ਜਿਹਨੂੰ ਰਸ ਨਹੀਂ ਆਇਆ ਉਹ ਭਿੱਜਿਆ ਨਹੀਂ ਹੈਗਾ ਅਸਲ 'ਚ ਪੱਥਰ ਹੈ ਉਹ ਮਨ ਮੁਕ ਅਭਿਜ ਨਾ ਭੇਜੀ ਪੱਥਰ ਨੂੰ ਹੈ ਰਾਸ ਨੂੰ ਐਕਸੈਪਟ ਹੀ ਨਹੀਂ ਕਰਿਆ ਉਹ ਤਾਂ ਕੋਕੜੂ ਹੈ ਫਿਰ ਉਹ ਤਾਂ ਜੰਮਣਾ ਨਹੀਂ ਹੈ ਧਰਤੀ ਵਿੱਚ ਵਿਸਰਦੀ ਹੈ ਜੰਮੂ ਉਹ ਜਿਹੜਾ ਰਾਸ ਲੈ ਕੇ ਫੁੱਲ ਗਿਆ ਦਲ ਪਾਣੀ ਦਾ ਫੁੱਲ ਗਿਆ ਨਾ ਰਾਸ ਰਾਸ ਹੋ ਗਿਆ ਉਹ ਭਰ ਗਿਆ ਉਹੀ ਜਬੂਗਾ ਉਹੀ ਫੁੱਲੂ ਉਸੇ ਨੂੰ ਫੜ ਲੱਗੂਗਾ ਉਹੀ ਪੇੜ ਬਣੂਗਾ ਪੇੜ ਬਣੂਗਾ ਅੱਖਾਂ ਵੀ ਉਹਦੇ ਹੀ ਹੋਣਗੀਆਂ ਕੰਨ ਵੀ ਉਹਦੇ ਹੀ ਹੋਣਗੇ ਇਸ ਕਰਕੇ ਸੰਤ ਸਾਜਣ ਪਏ ਸਰਸੇ ਲਫ਼ਜ਼ ਨਹੀਂ ਹੈ ਸਰਸੇ ਹੈ ਸਰਸੇ ਰਸਦਾਰ ਨਾਮਦਾਰ ਹੈ ਰਸ ਹੁੰਦਾ ਰਸ ਵਾਲੇ ਹੋ ਗਏ ਸਵੇਸ ਰਸ ਵਾਲੇ ਹੋ ਗਏ ਇਹਨੂੰ ਸਰਸੇ ਫੜੀ ਜਾਂਦੇ ਸੀ ਸਰਸੇ ਦਾ ਅਰਥ ਕੀ ਬਣਿਆ ਫਿਰ ਉਹਨੂੰ ਪੁੱਛੇ ਜੇ ਕੁਝ ਵੀ ਨਹੀਂ ਸਰਸੇ ਦਾ ਅਰਥ ਕੀ ਹੋਣਾ ਉਹਨਾਂ ਨੂੰ ਅਰਥਾਂ ਦੇ ਮਤਲਬ ਨਹੀਂ ਰੱਟਾ ਲਾਇਆ ਹੈ ਚਲੋ ਆਮ ਪਬਲਿਕ ਦਾ ਹੋਵੇ ਜਿਹੜਾ ਉੱਥੇ ਸਾਡੇ ਅੰਮ੍ਰਿਤਸਰ ਤੇ ਹੀ ਪੜੀ ਜਾਣੇ ਗੱਲ ਫਿਰ ਕੀ ਕਰੀਏ ਲੋਕ ਕੀ ਕਰਨ ਉਹ ਤਾਂ ਅੰਮ੍ਰਿਤਸਰ ਤੇ ਵੀ ਇਹੀ ਪੜੀ ਜਾਂਦੇ ਸਾਰਾ ਗਲਤ ਪਾੜ ਹੋਈ ਜਾਂਦਾ ਇਹਨਾਂ ਨੂੰ ਪਰਵਾਹ ਨਹੀਂ ਅੰਮ੍ਰਿਤਸਰ ਵਾਲਿਆਂ ਨੂੰ ਉਹ ਜਿਹੜਾ ਉਦੋਂ ਕਿਹਾ ਸੀ ਸਭ ਕੀਮਤ ਮਿਲ ਕੀਮਤ ਪਾਈ ਉਹ ਵੀ ਗਲਤ ਪੜਦੇ ਨੇ ਕਿੰਨਾ ਪਾੜ ਹੈ ਜਿਹੜਾ ਗਲਤ ਕਰੀ ਜਾਂਦੇ ਇਹਨੂੰ ਸਮਝੇ ਹੈ ਜੀ ਸਮਝ ਆਈ ਨਹੀਂ ਉਹ ਸਮਝ ਲੈਣੀ ਵੀ ਨਹੀਂ ਚਾਹਦੇ ਹੰਕਾਰ ਵੀ ਅੜਿਆ ਪਿਆ ਜੇ ਕਿਸੇ ਨੇ ਕਹਿਤਾ ਸਾਡੀ ਬੇਇੱਜ਼ਤੀ ਹੈ ਹੰਕਾਰ ਵੀ ਅੜਿਆ ਹੋਇਆ ਕੀ ਕਰੂਗਾ ਹੰਕਾਰ ਕੁਲਵਾ ਨਹੀਂ ਚੱਲਣੀ ਹੈਗੀ ਕੋਈ ਬਹੁਤ ਬੜੀ ਬੇਇੱਜ਼ਤੀ ਹੋਊਗੀ ਹੁਣ ਸੱਚ ਪ੍ਰਗਟ ਹੁੰਦਾ ਹੁੰਦਾ ਜਦ ਸੱਚ ਪ੍ਰਗਟੀ ਤਾਂ ਜਿਹੜੇ ਬੜੇ ਬੜੇ ਬੁੱਧਰਾਂ ਨੇ ਫਜਾਰੀ ਦੇ ਸਾਰੇ ਦੀ ਸਾਰੇ ਬੇਇੱਜ਼ਤ ਹੋ ਗਏ ਸਾਰੇ ਬੇਇੱਜ਼ਤ ਹੋ ਗਏ ਆਰਤੀ ਲਿਖ ਦਿੱਤੀ ਉਹ ਵੇਚ ਕਰਕੇ ਰੱਖਦੇ ਸਾਰੇ ਗੁਰੂ ਬੇਟੀ ਮਹਿਸੂਸ ਮਹਿਸੂਸ ਉਹ ਪਊਗੀ ਝੂਠ ਨਾ ਲੱਗੇ ਖਲਮ ਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾਂਦੇ ਡੁੱਬੇ ਹੋਏ ਸਾਬਤ ਹੋ ਜਾਣੇ ਹੋ ਡੁੱਬੇ ਹੋਏ ਹੈਗੇ ਹੀ ਹੋ ਤੇ ਬੇਇੱਜ਼ਤ ਹੋਣਾ ਪੈਣਾ ਚੰਗੀ ਗੱਲ ਆ ਕਿ ਨਾਲ ਦੇ ਨਾਲ ਬਦਲੀ ਜਾਓ ਜਿਹੜਾ ਬਦਲ ਜਿਵੇਂ ਨਾਲ ਵਕਤ ਦੇ ਉਹ ਵੀ ਸਿਆਣਾ ਹੁੰਦਾ ਵਿਰੋਧ ਕਰਕੇ ਕੀ ਕਰਦੇ ਕੁਛ ਨਹੀਂ ਬਣਨਾ ਵਿਰੋਧ ਚ ਮੰਨਣਾ ਪਊਗਾ ਵੀ ਸਾਨੂੰ ਗਿਆਨ ਨਹੀਂ ਹੈਗਾ ਲੱਭਣਾ ਪਊ ਇਹਨਾਂ ਨੂੰ ਹੈ ਵੀ ਨਹੀਂ ਗਿਆਨ ਆ ਜਿਹੜਾ ਹਾਕਾਰ ਵਾਲ ਤੇ ਹੋਇਆ ਆ ਜੇ ਗਿਆਨ ਹੋਵੇ ਹਾਕਾਰ ਹੋਈ ਨਹੀਂ ਸਕਦਾ ਇੱਕ ਗੱਲ ਕਹਿ ਕੇ ਚੁੱਪ ਕਰਾ ਦੇਣ ਜਿਹੜਾ ਬੋਲਦਾ ਜਦੇ ਮੂੰਹ ਬੰਦ ਕਰ ਦੇਣ ਇਹ ਬੋਲਦਾ ਹੀ ਨਹੀਂ ਬੋਲਦਾ ਤਾਂ ਨਹੀਂ ਕੋਲ ਕੁਛ ਹੈ ਨਹੀਂ ਬੋਲਣ ਕੀ ਕੀ ਹੋਰ ਕੱਦਾ ਬੜਬੜ ਕਰਦਾ ਕਈ ਸਾਲ ਦਾ ਪਾਲਾ ਫਾਲਾ ਕਰਦਾ ਜੇ ਇੱਥੇ ਕੋਈ ਹੁੰਦਾ ਗਿਆਨ ਹੁੰਦਾ ਚਾਹੇ ਚੁੱਪ ਕਰਾ ਦਿੰਦਾ ਪਹਿਲਾਂ ਹੀ ਪਹਿਲੀ ਗੱਲ ਨਾਲੇ ਚੁੱਪ ਕਰਾ ਦਿੰਦਾ ਜਾਂ ਮੂੰਹ ਖੋਲਦਾ ਉੱਥੇ ਚੁੱਪ ਕਰਾ ਦਿੰਦਾ ਬੁਰਾਈ ਨੂੰ ਸ਼ੁਰੂ ਚ ਰੋਕਣਾ ਚਾਹੀਦਾ ਨਹੀਂ ਬੁਰਾਈ ਨਹੀਂ ਰੁਕਦੀ ਸਾਨੇ ਕਹਿੰਦੇ ਨਿਪਦਾ ਇਵਲ ਇਸ ਦਾ ਵੱਡ ਵੱਡ ਵੱਡ ਦੇ ਵਿੱਚ ਹੀ ਇਹ ਫੁੱਲ ਖੜ ਜਾਏ ਫਿਰ ਤਾਂ ਸੱਪਾ ਖੜਾ ਹੋ ਜਾਂਦਾ ਇਹ ਚੁੱਪ ਕਰਕੇ ਦੇਖੀ ਜਾਂਦੇ ਨੇ ਕਿ ਉਹ ਲੋਕ ਬੇਵਕੂਫ ਸੀ ਜਿਨ੍ਹਾਂ ਨੇ ਗੱਲਾਂ ਲਿਖੀਆਂ ਨੇ ਬੇਵਕੂਫ ਤੁਸੀਂ ਹੋ ਇਹਦਾ ਟਾਈਮ ਹੈ ਵੀ ਜੇ ਗੋਲ ਵਧੀਆ ਹੁੰਦੀ ਹੈ ਬੱਬੀ ਹੈ ਜਿਹੜਾ ਟਾਈਮ ਨਿਕਲਦਾ ਕੱਢ ਲੋ ਉਦੋਂ ਉਹ ਪੁਜਾਰੀ ਕੱਢਦੇ ਸੀ ਟਾਈਮ ਫਿਰ ਅੰਗਰੇਜ਼ ਕੱਢਦੇ ਰਹੇ ਟਾਈਮ ਜਦ ਨਕਜੇ ਚੋਕੇ ਬੂਝ ਪੈ ਗਈ ਸਰਕਾਰ ਛੱਡ ਕੇ ਕਾਂਗਰਸ ਦੀ ਬਣਾ ਕੇ ਹੁਣ ਇਹ ਗੋਲਕ ਦੇ ਬੈਠੇ ਨੇ ਛਾਪੜੇ ਇਹ ਟਾਈਮ ਕੱਢ ਰਹੇ ਕਿੰਨਾ ਕਿੰਨਾ ਦਾ ਦੇਖ ਲੈਣੇ ਬਦਲਣਾ ਪੈਣਾ ਜੋ ਗੁਰਬਾਣੀ ਕਹਿੰਦੀ ਹੈ ਉਸ ਰਾਹ ਤੁਰਨਾ ਪੈਣਾ ਚਾਹੇ ਤੁਸੀਂ ਤੁਰ ਪੋ ਆਪੇ ਨਹੀਂ ਤਾਂ ਦੂਏ ਤੁਰ ਪੜ ਗਿਆ ਕੇ ਤੁਰਨਾ ਤਾਂ ਪੈਣਾ ਹੀ ਚੰਗੀ ਗੱਲ ਹੈ ਆਪੇ ਤੁਰ ਪੋ ਬਦ ਵੇ ਬੁੱਧੇ ਵੀ ਤਾਂ ਤੁਹਾਡੇ ਵਰਗੇ ਹੀ ਆਉਣਗੇ ਤੁਸੀਂ ਇਹ ਬਦਲ ਜੋ ਕੀ ਫਰਕ ਪੈਂਦਾ ਤੁਹਾਨੂੰ ਜਿੰਨਾ ਜੇ ਨਹੀਂ ਪਤਾ ਸੀ ਨਹੀਂ ਪਤਾ ਸੀ ਕੀ ਬੇਇੱਜ਼ਤੀ ਵਾਲੀ ਗੱਲ ਸਵੇਰ ਨੂੰ ਭੁੱਲੇ ਸ਼ਾਮ ਨੂੰ ਘਰ ਆ ਜਾ ਭੁੱਲਿਆ ਨਾ ਜਾਣੀ ਇਹ ਕਹਿੰਦੇ ਹੀ ਨੇ ਸਾਰੇ ਸਿਆਣੇ ਇਸ ਕਰਕੇ ਬਹੁਤ ਸਾਰੇ ਸ਼ਬਦ ਨੇ ਇੱਥੇ ਆਇਆ ਸੀ ਸੰਤ ਸਾਜਣ ਭੈ ਸੇ ਇਸ ਕਰਕੇ ਇੱਕੋ ਲਫ਼ਜ਼ ਦੀ ਆਪਾਂ ਵਿਆਖਿਆ ਕੀਤੀ ਹੈ ਇੱਥੇ ਜਦ ਜਿਉਂ ਜਿਉਂ ਆਉਂਦੇ ਰਹਿਣੇ ਕਰਦੇ ਰਹਿਣਗੇ ਵਿਆਖਿਆ